ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣਾ ਤਜ ਅਭਿਮਾਨ ਸੁਖ ਰਣੀਆਂ ਮਾਨੈ ਤਨ ਮਨ ਦੇ ਨ ਅੰਤਰ ਰੱਖੈ ਅਵਰਾ ਦੇਖ ਨ ਸੁਣੇ ਅਪਾਖੈ ਸੋ ਕਤ ਜਾਣੈ ਪੀਰ ਪਰਾਈ ਜਾ ਕੇ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਹਾਗਣ ਦੋਏ ਪਖਹੀਨੀ ਜਿਨ ਨਾਹ ਨਿਰੰਤਰ ਭਗਤੀ ਨ ਕੀਨੀ ਪੁਰ ਸਲਾਤ ਕਾ ਪੰਥ ਦਹਿਲਾ ਸੰਗ ਨਾ ਸਾਥੀ ਗਮਣਾ ਕੇਲਾ ਦੁਖੀਆ ਦਰਦਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ ਜਿਉ ਜਾਨੋ ਤਿਉ ਕਰ ਗਤ ਮੇਰੀ ਸਹਿ ਕੀ ਸਾਰ ਸੁਹਾਗਣ ਜਾਣੈ ਸਹਿ ਕੀ ਸਾਰ ਸੁਹਾਗਣ ਜਾਣੈ ਪਤੀ ਦੀ ਜਿਹੜੀ ਸਾਰ ਹੈ ਪਤੀ ਬਾਰੇ ਸੁਹਾਗਣ ਨੂੰ ਗਿਆਨ ਹੁੰਦਾ ਜਿਹੜੀ ਸੁਹਾਗਣ ਨੂੰ ਪਤੀ ਬਾਰੇ ਕੋਈ ਗੱਲ ਨਹੀਂ ਹੁੰਦਾ ਪਤੀ ਬਾਰੇ ਜਿਹਦਾ ਪਤੀ ਉਹ ਹੈ ਨਹੀਂ ਉਹਨੂੰ ਪਤੀ ਬਾਰੇ ਗਿਆਨ ਕੀ ਕੀ ਸਾਰ ਸੁਹਾਗਣ ਜਾਣਾ ਸੁਹਾਗਣ ਹੋ ਉਹਨੂੰ ਪਤੀ ਬਾਰੇ ਗਿਆਨ ਹੋ ਜੇ ਜਿਹਦਾ ਸੁਹਾਗ ਹੈ ਉਹ ਨਹੀਂ ਹੋਇਆ ਨਹੀਂ ਕਦੇ ਉਹਨੂੰ ਕੀ ਪਤਾ ਜਿਹੜਾ ਪਰਮੇਸ਼ਰ ਨਾਲ ਜੁੜਿਆ ਹੀ ਨਹੀਂ ਸੱਚ ਨਾਲ ਜੁੜਿਆ ਹੀ ਨਹੀਂ ਉਹਨੂੰ ਸੱਚ ਦਾ ਕੀ ਗਿਆਨ ਜਿਹਨੇ ਨਾਮ ਸੁਣਿਆ ਹੀ ਨਹੀਂ ਜਿਹਨੇ ਗੁਰਬਾਣੀ ਸੁਣੀ ਹੋਣੀ ਉਹਨੂੰ ਕੀ ਪਤਾ ਕਿ ਗੁਰਬਾਣੀ 'ਚ ਕੀ ਲਿਖਿਆ ਹੈ ਉਹਦਾ ਜਿਹੜਾ ਇਹਦਾ ਵੀ ਸੁਣਦਾ ਸਮਝਦਾ ਉਹਨੂੰ ਪਤਾ ਲੱਗਦਾ ਵੀ ਇਹਦੀ ਕੀ ਕੀਮਤ ਹੈ ਉਹਨਾਂ ਦਾ ਬੋਲੇ ਤੇ ਭਿਜਦਾ ਰਲਦਾ ਉਹ ਰਣੀਆਂ ਬੋਲਦੇ ਨੇ ਫਿਰ ਸਮਝ ਕੇ ਤਾਜਾ ਭਗਵਾਨ ਸੁਖ ਰਣੀਆਂ ਮੰਨਣਾ ਫੇਰ ਹੰਕਾਰ ਛੱਡ ਕੇ ਸੱਚ ਦਾ ਗਿਆਨ ਹੋ ਜਾਂਦਾ ਫੇਰ ਆਪਣਾ ਹੰਕਾਰ ਛੱਡ ਕੇ ਸੱਚ ਦੇ ਭਾਣੇ ਉਹਦੇ ਭਾਣੇ 'ਚ ਚੱਲ ਕੇ ਫੇਰ ਰੰਗ ਰੜੀਓ ਬਣਦੇ ਨੇ ਤਾਂ ਸੁਖ ਮਿਲਦਾ ਵਰਨਾ ਸੁਖ ਨਹੀਂ ਹੈ ਸੰਸਾਰ 'ਚ ਭਾਣੇ ਤੇ ਚੱਲਦੇ ਤੇ ਬਿਨਾਂ ਸੁਖ ਨਹੀਂ ਫੇਰ ਰੜੀਓ ਬਣਦੇ ਤਨ ਮਨ ਦੇਹ ਅੰਤਰ ਰੱਖੈ ਤਨ ਮਨ ਤਨ ਸੌਂਪ ਦਿੰਦੇ ਨੇ ਫਿਰ ਗੁਰ ਕੋ ਤਨ ਮਨ ਤਨ ਸਭ ਸੋਭ ਗੁਰ ਕੋ ਹੁਕਮ ਬੁਲਿਆ ਪਾਈਆ ਸਾਰੇ ਧੋਖ ਪ੍ਰਾਪਤ ਹੋ ਜਾਂਦੇ ਨੇ ਉਹਨਾਂ ਨੂੰ ਤਨ ਮਨ ਤਨ ਜੇ ਸੌਂਪ ਦਈਏ ਲੋ ਗੁਰੂ ਨਾਮ ਤਾਂ ਰੱਖਣ ਸੋਪੜਾ ਹੁੰਦਾ ਉਹਨੂੰ ਰਖਵਾਲਾ ਸੰਭਾਲ ਲੈਣਾ ਉਹ ਕੋਈ ਘਾਟਾ ਹੀ ਨਹੀਂ ਪੈਣ ਦਿੰਦਾ ਫਿਰ ਵੀ ਤਾਂ ਸਾਡੇ ਘਾਟੇ ਦਾ ਖਤਰਾ ਹੀ ਆ ਜੇ ਉਹਨੂੰ ਦੇ ਸਿਆਣੇ ਬੰਦੇ ਕੋਲ ਦੇ ਦਈਏ ਉਹ ਘਾਟਾ ਪੈਣ ਨਹੀਂ ਦਿੰਦਾ ਤਨ ਮਨ ਤਪ ਸਭ ਸੌ ਗੁਰ ਕੋ ਹੋਰ ਗੱਲ ਹੈ ਦੇਹ ਗੁਰ ਕੋ ਹੋਰ ਗੱਲ ਹੈ ਰਹਿਣਾ ਥੋੜਾ ਜਿਹਾ ਸੌਪੜਾ ਪੜਾਉਰੂ ਤਾਂ ਕਸਟਡੀ ਉਹ ਤੁਹਾਡੇ ਵਿਹਾਬ ਤੇ ਤੁਹਾਡਾ ਉਹ ਕਰ ਰਿਹਾ ਗੁਰਜੀ ਬਣ ਕੇ ਕੰਮ ਗੁਰਜੀ ਬਣ ਕੇ ਕੰਮ ਕਰ ਰਿਹਾ ਮਾਲਕ ਤੁਸੀਂ ਉਹਨਾਂ ਨੇ ਸੋਪੇ ਹੀ ਆ ਕੇ ਸਾਨੂੰ ਕਹਿੰਦਾ ਵੀ ਮੈਂ ਸੰਭਾਲ ਕੇ ਆਇਆ ਖੇਤੀ ਦੀ ਡਿਊਟੀ ਘਰ ਨੂੰ ਆ ਗਿਆ ਅਭੀ ਸਾਰੇ ਚਿੜੀਆਂ ਨਾ ਪੈਣ ਤੂੰ ਡਿਊਟੀ ਸੰਭਾਲੀ ਥੋੜਾ ਜਿਹਾ ਬਸ ਸੰਭਾਲ ਕੇ ਆਇਆ ਨਾ ਬਾਲ ਕੇ ਬਦਲਦੀ ਹੁੰਦੀ ਇਹ ਗੱਲ ਨਹੀਂ ਸਮਝ ਨਹੀਂ ਲੋਕਾਂ ਨੂੰ ਕਹਿੰਦੇ ਲੱਗਦਾ ਨਹੀਂ ਮਾਰ ਗਿਆ ਉਹ ਇਹਦਾ ਅਰਥ ਦੇਵਤਾ ਲਾਉਂਦੇ ਨੇ ਸੰਭਾਲਣਾ ਹੋਰ ਗੱਲ ਹੈ ਦੇਣਾ ਹੋਰ ਗੱਲ ਹੈ ਉਹ ਅੰਗਰੇਜ਼ਾਂ ਨੂੰ ਬੈਂਕ ਸੰਭਾਲਿਆ ਹੁੰਦਾ ਕਿ ਉਹ ਦਿੱਤਾ ਹੁੰਦਾ ਤਾਂ ਬੈਨਾ ਮਗਰਤਾ ਬੈਂਕ ਦਾ ਵੀ ਤੇਰਾ ਹੀ ਹੈ ਜਾਂ ਖਜ਼ਾਨਚੀ ਨੂੰ ਮਾਇਆ ਦੇਤੀ ਸੰਭਾਲੀ ਹੋਈ ਹੁੰਦੀ ਜ਼ਿੰਮੇਵਾਰ ਹੈ ਉਹ ਘਾਟੇ ਵਾਦੇ ਦਾ ਲੋਕਰ ਸੰਭਾਲੀ ਹੋਈ ਚੀਜ਼ ਹੋਰ ਹੈ ਦਿੱਤੀ ਹੋਈ ਗੱਲ ਹੋਰ ਹੁੰਦੀ ਸੌਂਪ ਗੁਰ ਕੋ ਉਹਨੂੰ ਕਹਤਾ ਵੀ ਤੂੰ ਘਾਟਾ ਵਾਦਾ ਉਹ ਕਹਿੰਦਾ ਕੋਈ ਨਹੀਂ ਘਾਟੇ ਵਾਦਾ ਮੈਂ ਜ਼ਿੰਮੇਵਾਰ ਤੂੰ ਆਪਣਾ ਹੋਰ ਕੰਮ ਕਰ ਜਿਹੜਾ ਕਰਨਾ ਹੈ ਫਿਕਰ ਨਾ ਕਰ ਇਹਦਾ ਇਹ ਕੰਮ ਤੇਰਾ ਮੈਂ ਕਰਦਾ ਤੂੰ ਆ ਕਰ ਲੈ ਆ ਗੱਲ ਹੈ ਇਹ ਮੈਂ ਦੇਖੂ ਤੇਰਾ ਘਾਟਾ ਵਾਦਾ ਤੇਰਾ ਵਪਾਰ ਮੈਂ ਦੇਖੂ ਕੋਈ ਘਾਟਾ ਨਾ ਪਜੇ ਕਿਸੇ ਵਾਲੇ ਤਨ ਮਨ ਦੇਨ ਅੰਤਰ ਰੱਖਾ ਤਨ ਮਨ ਇਸ ਤਰੀਕੇ ਨਾਲ ਉਹ ਅੰਤਰ ਨਹੀਂ ਰੱਖਦਾ ਉਹਨੂੰ ਪਤਾ ਹੈ ਭਰੋਸਾ ਵੀ ਮੇਰਾ ਘਾਟਾ ਤਾਂ ਉਹ ਮੇਤੇ ਪੈ ਜਵੇ ਨਹੀਂ ਮਿਲ ਦੇ ਫਰਕ ਰੱਖਦਾ ਹੀ ਨਹੀਂ ਹੈ ਜੱਕਾ ਟੱਕਾ ਕਰਦਾ ਨਹੀਂ ਸੰਭਾਲਦਾ ਉਹ ਇਕਲੌਤਾ ਜੱਕਾ ਵੀ ਮਨ ਦੇ ਵਿੱਚ ਇਹ ਨਹੀਂ ਰੱਖਦਾ ਵੀ ਕਿਤੇ ਸ਼ੰਕਾ ਸ਼ੰਕਾ ਨਹੀਂ ਰੱਖਦਾ ਹੈ ਅੰਤਰ ਨਹੀਂ ਰੱਖਦਾ ਹੈ ਅਵਰਾ ਦੇਖ ਨਾ ਸੁਣੇ ਭਾਖਾ ਜੇ ਕੋਈ ਹੋਰ ਦੁਆ ਗੱਲ ਕਹਿ ਦੇਣਾ ਕਹਿ ਵੀ ਦਿੰਦੇ ਨੇ ਵੀ ਤੈਨੂੰ ਕਿਉਂ ਸੰਭਾਲਤਾ ਕਿਤੇ ਘਾਟਾ ਨੂੰ ਪਾ ਦਵੇ ਉਹੀ ਸੁਣਦਾ ਹੀ ਨਹੀਂ ਪਹਿਲਾਂ ਤੂੰ ਚੁੱਪ ਕਰ ਰਹਿ ਤੂੰ ਬੜਾ ਸਿਆਣਾ ਤੂੰ ਆਪਣਾ ਭਾਈ ਰੱਖ ਮੈਨੂੰ ਵੀ ਠੀਕ ਹੈ ਆਪਣਾ ਦੇਖ ਨਾ ਸੁਣਿਆ ਭੱਖ ਨਾ ਤਾਂ ਉਹਦਾ ਦੇਖ ਕੇ ਕਿਸੇ ਨੂੰ ਨਾ ਕਹਿੰਦੀ ਗੱਲ ਸੁਣ ਕੇ ਵੀ ਮੋਹਾ ਭੱਖੇ ਪੁੱਠੀ ਗੱਲ ਨਹੀਂ ਕਰਦਾ ਭੱਖੇ ਪੁੱਠੀ ਗੱਲ ਕੱਢਣੀ ਵੀ ਆ ਯਾਰ ਗੱਲ ਤਾਂ ਠੀਕ ਹੈ ਕਿਤੇ ਹੋ ਨਾ ਜਾਵੇ ਸ਼ੰਕਾ ਵਾਲੀ ਗੱਲ ਕੋਈ ਨਹੀਂ ਬੁਝਾਉਣ ਦਿੰਦਾ ਭੱਖੇ ਸ਼ੰਕਾ ਵਾਲੀ ਗੱਲ ਸੋ ਕਤ ਜਾਣੈ ਪੀਰ ਪਰਾਈ ਵਾਕਿਆ ਉਹ ਗੱਲ ਹੁੰਦੀ ਹੈ ਜਿਹਦੇ ਨਾਲ ਪ੍ਰੇਮ 'ਚ ਫਰਕ ਪੈ ਆਪਾਂ ਵਾਕਿਆ ਕੀ ਹੁੰਦੀ ਹੈ ਉਹ ਗੱਲ ਹੈ ਜਿਹਦੇ ਪ੍ਰੇਮ 'ਚ ਫਰਕ ਪੈ ਜੂਵੇ ਬੇਵਿਸ਼ਵਾਸੀ ਪੈਦਾ ਹੋ ਜੂਵੇ ਸੋ ਕਤ ਜਾਣੈ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਜਿਹਦੇ ਕਦੇ ਦਰਦ ਉੱਠਿਆ ਹੀ ਨਹੀਂ ਹੈ ਤਕਲੀਫ ਹੋਈ ਹੋ ਨਹੀਂ ਉਹ ਦੂਏ ਦੀ ਤਕਲੀਫ ਨੂੰ ਕੀ ਜਾਣੇ ਕੀ ਹੁੰਦੀ ਹੈ ਕਿਸੇ ਦੀ ਜਾੜ ਦੁਖੀ ਦੀ ਉਹਨੂੰ ਜਾੜ ਦੇ ਦਰਦ ਦਾ ਪਤਾ ਨਹੀਂ ਕਿਸੇ ਦੀ ਅੱਖ ਦੁਖੀ ਨਹੀਂ ਉਹਨੂੰ ਅੱਖ ਦੇ ਦਰਦ ਦਾ ਪਤਾ ਨਹੀਂ ਇਹਦਾ ਜਿਹੜਾ ਦਰਦ ਕਿਸੇ ਨੂੰ ਉੱਠਿਆ ਹੋਇਆ ਹੋਵੇ ਕਿਸੇ ਦਾ ਜਵਾਨ ਪੁੱਤ ਦਾ ਆ ਕੋਬਰ ਦਾ ਪਿਓ ਦਾ ਕਿਸੇ ਦਾ ਉਹ ਦੂਏ ਦਾ ਵੀ ਉਹ ਸਮਝਦਾ ਕੀ ਦੁੱਖ ਬਸ ਮਤਲਬ ਹੈ ਜਿਹਨੂੰ ਆਪ ਕੋਈ ਤਕਲੀਫ ਹੋਈ ਹੋਵੇ ਦੂਏ ਦੀ ਤਕਲੀਫ ਉਹ ਸਮਝਦਾ ਇਹਨੂੰ ਹੋਇਆ ਨਹੀਂ ਉਹ ਦੁਆ ਕੀ ਸਮਝਦਾ ਹਾਂ ਤਾਂ ਕਰੀ ਜਾਂਦਾ ਪਰ ਉਹ ਦੁੱਖ ਪੂਰਾ ਨਹੀਂ ਸਮਝਦਾ ਹਾਂਜੀ ਰਹਾਓ ਦੁਖੀ ਦੇਖਣ ਦੁਖੀ ਦੁਹਾਗਣ ਦੋਏ ਪੱਖਹੀਨ ਨਹੀਂ ਜਿਹੜੀ ਦੁਹਾਗਣ ਹੁੰਦੀ ਹੈ ਦੋਹੀ ਰਹਦੀ ਹੈ ਉਹ ਦੁਹਾਗਣ ਹੈ ਜਿਹੜਾ ਪਰਲੇ ਪਾਸੇ ਦੁਹਾਗਣ ਦੇ ਦੋ ਪਾਸੇ ਦੋਏ ਪੱਖਹੀਨ ਨਹੀਂ ਮਨ ਨੂੰ ਵੀ ਬੁੱਧੀ ਮਨ ਦੇ ਪਿੱਛੇ ਵੀ ਲੱਗਦੀ ਹੈ ਚਿੱਤ ਦੇ ਪਿੱਛੇ ਵੀ ਲੱਗਦੀ ਹੈ ਧਰਮ ਦੀ ਗੱਲ ਵੀ ਕਰਦੀ ਹੈ ਮਾਇਆ ਉਹਦੀ ਛੱਡਦੀ ਇਹ ਦੁਹਾਗਣ ਸੁਹਾਗਣ ਦੀ ਸੁਹਾਗਣ ਇੱਕ ਪਿੱਛੇ ਹੁੰਦੀ ਹੈ ਦੁਹਾਗਣ ਦੋ ਦੇ ਪਿੱਛੇ ਹੁੰਦੀ ਹੈ ਦੁਖੀ ਰਹਿੰਦੀ ਹੈ ਦੁਖੀ ਦੁਹਾਗੜ ਦੋਹੂ ਨਹੀਂ ਇਹ ਬਲੋਕ ਵੀ ਗਿਆ ਬਲੋਕ ਵੀ ਗਿਆ ਲੋਕ ਗਇਓ ਲੋਕ ਗਵਾਇਓ ਲੋਕ ਲੋਕ ਦੋਏ ਚਲੇ ਜਾਂਦੇ ਜਿਨੀ ਨਾਹ ਨਿਰੰਤਰ ਭਗਤ ਨਾ ਕੀਨੀ ਜਿਨੀ ਨਾਹ ਨਿਰੰਤਰ ਭਗਤ ਨਾ ਕੀਨੀ ਉਹਨੇ ਆਪਣੀ ਪਤੀ ਦੀ ਭਗਤ ਪਤੀ ਦਾ ਕਹਿਣਾ ਨਹੀਂ ਹੁੰਦਾ ਭਗਤੀ ਹੁੰਦੀ ਹੈ ਉਹਦੇ ਭਾਣੇ ਚ ਰਹਿਣਾ ਆਪਣੇ ਪਤੀ ਦੀ ਤਾਂ ਫਿਰ ਭਗਤੀ ਨਾ ਹੋਈ ਰਹੋ ਸੱਚ ਦੀ ਅੰਤਰਾਤਮਾ ਦੀ ਮੁਸਲਤਾ ਨਾ ਲੱਗੀ ਭਾਣੇ ਦਾ ਭਾਣਾ ਪਤੀਏ ਚਲੋ ਭਾਣੇ ਦੇ ਪਿੱਛੇ ਤਾਂ ਰਜਲੀ ਚਲੀ ਜਾਂਦਾ ਬੰਦੇ ਪਿੱਛੇ ਦਾ ਉਹਦੇ ਪਿੱਛੇ ਕਦੇ ਬੰਦੇ ਪਿੱਛੇ ਕਦੇ ਭਾਣੇ ਚ ਕਦੇ ਆਪਣੇ ਭਾਣੇ ਕਦੇ ਗੁਰਕੇ ਭਾਣ ਗੁਰਕੇ ਭਾਣ ਉਹ ਦੁਖੀ ਤੋਂ ਅੰਗਣ ਉਹ ਦੋਹ ਬਖੀ ਨਹੀਂ ਔਰ ਐਵੇਂ ਸੰਸਾਰ ਚੱਲ ਰਿਹਾ ਸੰਸਾਰ ਐਵੇਂ ਚੱਲ ਰਿਹਾ ਸੰਸਾਰ ਐਵੇਂ ਚੱਲ ਰਿਹਾ ਕਦੇ ਆਪਣੇ ਪਾਣੇ ਕਦੇ ਗੁਰਕੇ ਕੇ ਪਾਣੇ ਆਪਣੇ ਪੜ੍ਹ ਜਿਆਦਾ ਕੇ ਪੜ੍ਹਨੀ ਕਰੇ ਕਰੇ ਦੋ ਪਖੀ ਦੀ ਜਿਨ ਰਾਹ ਨਿਰੰਤਰ ਲਗਾਤਾਰ ਨਾਮ ਦੀ ਭਗਤੀ ਲਗਾਤਾਰ ਹੁਕਮ ਚ ਨਹੀਂ ਚੱਲਿਆ ਦੇਖੋ ਇਹ ਪੁਆਇੰਟ ਹੋਰ ਹੈ ਜੇ ਅੱਜ ਤੱਕ ਤੁਸੀਂ ਗੁਰਕੇ ਪਾਣੇ ਨਹੀਂ ਚੱਲੇ ਕੋਈ ਗੱਲ ਨਹੀਂ ਹੁਣ ਤੇ ਨਿਰੰਤਰ ਚੱਲਣ ਲੱਗ ਜਾਓ ਪਿਛਲਾ ਮਾਫ ਆਹ ਗੱਲ ਹੈ ਜਿਹੜੇ ਪਿਛਲੇ ਗੁਰਕੇ ਪਾਣੇ ਨਹੀਂ ਚੱਲੇ ਕੋਈ ਗੱਲ ਨਹੀਂ ਪਰ ਹੁਣ ਮੁਰਗੇ ਕੇ ਪਾਣੀ ਚੱਲਣ ਲੱਗ ਜਾ ਹੁਣ ਆਪਣੇ ਪਾਣੀ ਚੱਲੇ ਹੋਈ ਨਾ ਮੁੜ ਕੇ ਨਿਰੰਤਰ ਹੋ ਜਾਓ ਫਿਰ ਪਿਛਲਾ ਖਤਮ ਪਿਛਲਾ ਲੇਖਾ ਪੜ ਜਾਂਦਾ ਤਾਂ ਕਾ ਲੇਖਾ ਪਾਟਿਆ ਉਹ ਪਿਛਲੇ ਜਿਹੜੇ ਕਾਗਜ਼ ਨੇ ਉਲਟਾ ਚੱਲਣ ਦੇ ਸਾਰੇ ਪਾੜ ਜਾਣਗੇ ਨਿਰੰਤਰ ਲਿਖਿਆ ਹੋਇਆ ਲਗਾ ਨਿਰੰਤਰ ਭਗਤੀ ਨੇ ਲਗਾਤਾਰ ਭਗਤੀ ਹੁਣ ਸ਼ੁਰੂ ਕਰ ਦੋ ਲਗਾਤਾਰ ਹੁਕਮ ਚੱਲਣਾ ਸ਼ੁਰੂ ਕਰ ਦੋ ਪਿਛਲੇ ਕਾਗਜ਼ ਪਾੜ ਜਾਣਗੇ ਪਿਛਲਾ ਲੇਖਾ ਪਾਟਿਆ ਹਾਂ ਪੁਰਸਲਾਤ ਸਲਾਤ ਕਾ ਪੰਥ ਦਹੇਲਾ ਜਿਹੜਾ ਪੁਰਸਲਾਤ ਸਲਾਤ ਹੈ ਪੁਰ ਸਲਾਤ ਅਸਲ ਵਿੱਚ ਤਾਂ ਪੁਰ ਕਹਿੰਦੇ ਪੁਰ ਨਹੀਂ ਹੈ ਪੁਰ ਲਫ਼ਜ਼ ਹੈ ਪੂਰਾ ਬੇਗਪੁਰਾ ਜਿਵੇਂ ਬੇਗਪੁਰਾ ਨੂੰ ਉਹਨੂੰ ਪੁਰ ਕਹਿੰਦੇ ਨੇ ਪੁਰ ਦਾ ਅਰਥ ਹੈ ਪੁਰ ਲਾ ਲਿਆ ਪੁਰ ਨਹੀਂ ਸਲਾਤ ਹੁੰਦੀ ਹੈ ਜਿੱਥੇ ਗੱਲ ਮਸ਼ਵਰਾ ਕਰਨ ਦਾ ਉੱਧਰ ਜਾ ਕੇ ਅੰਦਰ ਜਿਹੜੀ ਸਲਾਹ ਦੇਣ ਵਾਲਾ ਬੈਠਾ ਨਾ ਉਹ ਬਹੁਤ ਰਤਮੇ ਬਤਾਲ 'ਚ ਬੈਠਾ ਹੈ ਹੌਲੀ ਬੋਲਦਾ ਸਲਾਹ ਸਲਾਹ ਨੂੰ ਕਹਿੰਦੇ ਨੇ ਜਿੱਤੋਂ ਤੁਹਾਨੂੰ مشورہ ਆਉਣੇ ਨਾਮ ਦਾ ਉਹ ਪੂਰੇ ਧਿਆਨ ਨਾਲ ਸੁਣਦੇ ਤੇ ਉਹਨੇ ਬਹੁਤ ਹੌਲੀ ਬੋਲਦਾ ਉਹ ਉਹ ਸੁਣਦੀ ਨਹੀਂ ਆ ਬਾਣੀ ਸਭ ਤੋਂ ਪਤਾਲ ਕੀ ਬਾਣੀ ਹੈ ਪੁਰ ਸਲਾਤ ਦਾ ਪੰਥ ਦਹੇਲਾ ਇਹ ਬੜਾ ਪੰਥ ਜਿਹੜਾ ਔਖਾ ਹੈ ਸੰਗ ਨਾ ਸਾਥੀ ਗਮਨ ਅਕੇਲਾ ਔਖਾ ਹੈ ਪੰਥ ਇਹ ਗਾਖੜੀ ਹੈ ਕਾਰ ਕੱਲੇ ਜਾਣਾ ਪੈਂਦਾ ਸੰਗ ਨਾਲ ਸਾਥੀ ਸਾਥੀ ਸੰਗੀ ਕੋਈ ਨਹੀਂ ਗਮਨ ਅਕੇਲਾ ਕੱਲੇ ਨੂੰ ਜਾਣਾ ਪਊਗਾ ਉੱਥੇ ਉੱਥੇ ਨਾਮ ਚਾਹੀਦਾ ਦੀਵਾ ਤੇ ਚਾਹੀਦਾ ਕੁਝ ਰਾਣ ਤੁਹਾਡੇ ਸਾਥੀ ਉੱਥੇ ਗਮਨ ਅਕੇਲਾ ਦੁਖੀਆ ਦਰਦਵੰਦ ਦਾ ਰਿਆਇਆ ਯਾਨੀ ਸਰੀਰ ਛੱਡਣ ਤੋਂ ਬਾਅਦ ਦਾ ਜਿਹੜਾ ਰਸਤਾ ਉਹਦੀ ਗੱਲ ਹੈ ਪੁਲਖਲਾਤਾ ਪੰਥ ਦੇਖਦਾ ਦੁਖੀਆ ਦਰਦਵੰਦ ਦਾ ਰਿਆਇਆ ਬਹੁਤ ਪਿਆਰ ਦਾ ਜਵਾਬ ਨਾ ਪਾਇਆ ਮੈਂ ਤਾਂ ਦੁਖੀ ਹੋ ਕੇ ਆਇਆ ਦਰਦਵੰਦ ਦਰਦਵੰਦ ਤਰਨ ਦਰਦ ਪਹਿਲਾਂ ਨਾ ਸੋਗੀ ਜਾਣੇ ਪੀੜ ਪ੍ਰਾਈ ਜਾ ਕੇ ਮੈਂ ਤਾਂ ਦਰਦ ਉੱਠਿਆ ਹੋਇਆ ਮੈਂ ਇਹ ਦਰਦ ਤੋਂ ਦੁਖੀ ਹੋ ਕੇ ਆਇਆ ਤੇਰੇ ਦੌਰੇ ਤੇ ਦੁਖਿਆ ਦਰਦਵੰਤ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਮੈਨੂੰ ਪਿਆਸ ਬਹੁਤ ਹੈ ਨਾਮ ਦੀ ਮੈਨੂੰ ਜਵਾਬ ਹੀ ਨਹੀਂ ਮਿਲਿਆ ਕੁਝ ਮੈਨੂੰ ਕੋਈ ਦਾ ਉਹ ਵੀ ਦਰਦ ਦੀ ਦੁਆ ਹੈ ਜਵਾਬ ਆਇਆ ਨਹੀਂ ਅਗੋ ਕੋਈ ਕਹਿ ਰਵਦਾਸ ਸ਼ਰਨ ਪ੍ਰਭ ਤੇਰੀ ਰਵਦਾਸ ਕਹਿੰਦਾ ਹੈ ਪ੍ਰਭ ਮੈਂ ਤੇਰੀ ਸ਼ਰਨ ਆ ਗਿਆ ਜਿਉਂ ਜਾਣੋ ਤਿਉਂ ਕਰ ਗਤ ਮੇਰੀ ਜਿਵੇਂ ਵੀ ਤੂੰ ਜਾਣੇ ਮੇਰਾ ਇਹ ਦਰਦ ਦੂਰ ਕਰ ਇਹ ਜਿਹੜਾ ਦੰਦ ਹੈ ਜੋ ਜਾਣੋ ਤਿਉ ਗਲਗਤ ਮੂਰੀ ਆਪਣੀ ਸਮਝ ਮੁਤਾਬਕ ਦਰਦ ਦੂਰ ਡਾਕਟਰ ਹੈ ਜਾਂ ਡਾਕਟਰ ਦੇ ਮਰੀਜ਼ ਚਲਿਆ ਗਿਆ ਉਹ ਇਹ ਥੋੜੀ ਕਹਿ ਸਕਦਾ ਮੈਨੂੰ ਐ ਠੀਕ ਕਰ ਤੂੰ ਇਹ ਥੋੜੀ ਕਹਿ ਸਕਦਾ ਵੀ ਮੈਂ ਤਾਂ ਦਵਾਈ ਖਾਣੀ ਆ ਨਹੀਂ ਖਾਣੀ ਉਹ ਕਹਿੰਦਾ ਜੋ ਭਾਵੇਂ ਤੇ ਉਹ ਰੱਖ ਲੈ ਹਮ ਛੱਡ ਪ੍ਰਭਾ ਰਾਮ ਰਾਜ ਜਿਉਂ ਜਾਣੋ ਜਿਵੇਂ ਤੇਰੀ ਸਮਝਾ ਉਵੇਂ ਮੈਨੂੰ ਬਚਾ ਸਮਝਦਾ ਡਾਕਟਰ ਹੋ ਜਾ ਮੈਨੂੰ ਸਮਝ ਆਉਂਦੀ ਮੈਂ ਉੱਥੇ ਪਹਿਲੇ ਹੀ ਰਵਾ ਜਾਂਦਾ ਇਸ ਕਰਕੇ ਆਪਣੀ ਕੋਈ ਰਾਇ ਨਹੀਂ ਹੈ ਜਦੋਂ ਤੱਕ ਆਪਣੀ ਕੋਈ ਰਾਇ ਆਪਣੀ ਮਰਜ਼ੀ ਹੈ ਉਦੋਂ ਤੱਕ ਡਾਕਟਰ ਕੋਲ ਨਹੀਂ ਜਾਂਦਾ ਆਪਣੀ ਦਵਾਈ ਕਰਦਾ ਰਹਿੰਦਾ ਜਾਂ ਉਹ ਥੱਕ ਲੈਂਦਾ ਫਿਰ ਡਾਕਟਰ ਕੋਲ ਜਾਂਦਾ ਫਿਰ ਡਾਕਟਰ ਦੀ ਮਰਜ਼ੀ ਚੱਲਦੀ ਹੈ ਮਨਮੁਖਾਂ ਦੇ ਮਨਮਤਾਂ ਦੇ ਕੋਲ ਆਪਣੀ ਮਰਜ਼ੀ ਮਨਮਰਜ਼ੀ ਚੱਲਦੀ ਹੈ ਮਨਮਤਾਂ ਵਿੱਚ ਕੋਈ ਕੋਈ ਜਾਪ ਕਰਦਾ ਹੈ ਕੋਈ ਕੁਝ ਕਰਦਾ ਹੈ ਕੋਈ ਕੁਝ ਕਰਦਾ ਹੈ ਕੋਈ ਅਨੇਕ ਪ੍ਰਕਾਰ ਦੇ ਕਰਮ ਕਰਦੇ ਨੇ ਕਰਮ ਧਰਮ ਕਰਮ ਕਰਕੇ ਜੋ ਧਰਮ ਪੜਦੇ ਨੇ ਕੁਝ ਨਹੀਂ ਮਿਲਦਾ ਉਹ ਜਿੰਨਾ ਚਿਰ ਗਿਆਨ ਪਹਿਲੋਂ ਚਾਹੀਦਾ ਕਿ ਇਹ ਚੀਜ਼ ਚੋਂ ਇਹ ਚੀਜ਼ ਪ੍ਰਾਪਤ ਹੋਊਗੀ ਧਰਮ ਕੀ ਹੈ ਉਹਦੀ ਪ੍ਰਾਪਤੀ ਵਾਸਤੇ ਕੀ ਕਰਨਾ ਚਾਹੀਦਾ ਜੇ ਉਹਦਾ ਗਿਆਨ ਨਹੀਂ ਫਿਰ ਤੁਸੀਂ ਜਿਹੜਾ ਕੰਮ ਕਰੋਗੇ ਅਗਿਆਨਤਾ 'ਚ ਕਰੋਗੇ ਗਿਆਨ ਗਿਆਨਹੀਨ ਅਗਿਆਨ ਪੂਜਾ ਪੂਜਾ ਕਰੋਗੇ ਉਹ ਵੀ ਅਗਿਆਨਤਾ ਦੀ ਹੈ ਉਹ ਜੇ ਫੜ ਕੇ ਨਿਕਲੂ ਕੁਝ ਨਹੀਂ ਤੇ ਫੜ ਨਹੀਂ ਨਿਕਲਦਾ ਹੁੰਦਾ ਤਾਂ ਨੂੰ ਫੜ ਕਿਉਂ ਨਹੀਂ ਲੱਗ ਰਹੇ ਅਗਿਆਨਤਾ 'ਚ ਪਹਿਲਾਂ ਗਿਆਨ ਹੈ ਨਹੀਂ ਕੰਮ ਸ਼ੁਰੂ ਕਰਦਾ ਧਰਮ ਦਾ ਪਹਿਲਾਂ ਜਿਹੜੇ ਕੰਮ ਦਾ ਗਿਆਨ ਨਹੀਂ ਤੁਸੀਂ ਕੰਮ ਸ਼ੁਰੂ ਕਰ ਲਓ ਜੋ ਘਾਟਾ ਪਊ ਉਹ ਘਾਟਾ ਜੋ ਗਿਆਨ ਨਹੀਂ ਹੈ ਹੁਣ ਅਸੀਂ ਮਕਾਨ ਬਣਾਉਣਾ ਆਪਣਾ ਸਾਨੂੰ ਗਿਆਨ ਹੈ ਨਹੀਂ ਇੱਟਾਂ ਲੈ ਕੇ ਆਵੇ ਘਰ ਲੱਗ ਜਾਓ ਬਣਾਉਣ ਵੀ ਚਲੋ ਕਾਹਨੂੰ ਦੇਣੇ ਨੇ ਪੈਸੇ ਕਿਸੇ ਨੂੰ ਸਾਰਾ ਕੁਝ ਖਰਾਬ ਕਰ ਲਾਂਗੇ ਅਸੀਂ ਵੀ ਡਿੱਟਾਂ ਵੀ ਵਰਨਾ ਬੋਲਣਾ ਜੋ ਕੁਝ ਨਹੀਂ ਹੈਗਾ ਐਂ ਜਾਂ ਕੋ ਧਰਮ ਵਾਲਿਆਂ ਨੇ ਕੀਤਾ ਹੋਇਆ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਨੇ ਸਾਰਾ ਨੂੰ ਕੀ ਲੱਗਦਾ ਪਿੱਛੋਂ ਆ ਕੇ ਫੋਗੜ ਧਰਮ ਕਛੂ ਫੜ ਲੈ ਇਸ ਕਰਕੇ ਰਵਦਾਸ ਕਹਿੰਦਾ ਭਗਤਾਂ ਨੇ ਕਿਹਾ ਸ਼ਰਨ ਪ੍ਰਭ ਤੇਰੀ ਜੂਨ ਜਾਣੋ ਤੂੰ ਕਰ ਮੇ ਇਹ ਪ੍ਰਭ ਮੈਂ ਅਸੀਂ ਤੇਰੀ ਸ਼ਰਨ ਆਇਆ ਬਿਸਰੀ ਦੀ ਸ਼ਰਨ ਆਇਆ ਤੂੰ ਬਣਾ ਜਾ ਜਮਰ ਦੀ ਰਖਸ਼ਾ ਤੂੰ ਰਾਜੀ ਕਰਕੇ ਮੈਂ ਕਰਦਾ ਜਿਹੜਾ ਕੰਮ ਜਾਣਦਾ ਉਹਦੇ ਕੋ ਜਾਓ ਜਿਹੜਾ ਬੈਦ ਆ ਉਹਦੇ ਕੋ ਜਾਓ ਬਿਮਾਰੀ ਤਾਂ ਮੈਨੂੰ ਹੈ ਪਰ ਮੈਨੂੰ ਇਲਾਜ ਦਾ ਨਹੀਂ ਪਤਾ ਇਲਾਜ ਉਹ ਗੁਰੂ ਜੀ ਨੂੰ ਗਿਆਨ ਫਿਰ ਉਹ ਜੇ ਦਖਲ ਨਾ ਲਓ ਜੋ ਜਾਣੋ ਕਰਗਾ ਤੂੰ ਮੇਰੀ ਕਰਗਾ ਤੂੰ